ਬਖਸ਼ਿਸ਼ ਸਿਰਫ ਬਖਸ਼ਿਸ਼ ਨਿੰਦਾ ਤਾਂ ਜਗਤ ਦਾ ਆਹਾਰ ਹੀ ਹੈ ਕਿਸ ਕਿਸ ਦੀ ਨਿੰਦਾ ਨਹੀਂ ਕੀਤੀ ਜਗਤ ਨੇ ਕਿਸ ਕਿਸ ਦੀ ਨਿੰਦਾ ਨਹੀਂ ਕੀਤੀ ਜਗਤ ਨੇ ਉਹ ਚਾਹੇ ਗੁਰੂ ਹੋਵੇ ਜਾਂ ਪੀਰ ਉਹ ਚਾਹੇ ਗੁਰੂ ਹੋਵੇ ਜਾਂ ਪੀਰ ਕੋਈ ਵੀ ਉੱਚ ਸ਼ਖਸੀਅਤ ਤੇ ਜਾਂ ਕੋਈ ਜਨ ਸਧਾਰਨ ਵਿਅਕਤੀ ਸਭ ਦੀ ਨਿੰਦਾ ਕੀਤੀ ਹੈ ਜਗਤ ਨੇ ਸਭ ਦੀ ਨਿੰਦਾ ਕੀਤੀ ਹੈ ਜਗਤ ਨੇ ਚਾਹੇ ਉਹ ਕੋਈ ਵੀ ਹੋਣ ਚਾਹੇ ਉਹ ਕੋਈ ਵੀ ਹੋਣ ਚਾਹੇ ਉਹ ਕਿਹੋ ਜਿਹੇ ਵੀ ਹੋਣ ਜਗਤ ਦੀ ਕਿੰਨੀ ਵੀ ਨਿੰਦਿਆ ਦੇ ਪਾਤਰ ਹੋਣ ਪਰ ਮੈਨੂੰ ਪਰ ਮੈਨੂੰ ਉਹ ਸਭ ਪਿਆਰੇ ਲੱਗਦੇ ਨੇ ਜੋ ਤੈਨੂੰ ਪਿਆਰੇ ਨੇ ਮੈਨੂੰ ਉਹ ਸਭ ਪਿਆਰੇ ਲੱਗਦੇ ਨੇ ਜੋ ਤੈਨੂੰ ਪਿਆਰੇ ਨੇ ਜੋ ਤੈਨੂੰ ਪਰਵਾਹ ਨਹੀਂ ਉਹ ਮੈਨੂੰ ਵੀ ਮਨਜ਼ੂਰ ਨਹੀਂ ਤੂੰ ਕਹੇ ਦਿਨ ਤਾਂ ਦਿਨ ਹੈ ਤੂੰ ਕਹੇ ਰਾਤ ਤਾਂ ਰਾਤ ਹੈ ਤੂੰ ਕਹੇ ਦਿਨ ਤਾਂ ਦਿਨ ਹੈ ਤੂੰ ਕਹੇ ਰਾਤ ਤਾਂ ਰਾਤ ਹੈ ਜੋ ਪਾਰ ਬ੍ਰਹਮ ਪਰਮੇਸ਼ਰ ਹੈ ਜੋ ਸਰਬ ਕਾਲ ਦਰਸ਼ੀ ਹੈ ਜੋ ਅੰਤਰ ਮਨ ਦਾ ਗਿਆਤਾ ਹੈ ਜੋ ਅੰਤਰ ਮਨ ਦਾ ਗਿਆਤਾ ਹੈ ਜਿਸ ਦੇ ਦਰਸ਼ਨ ਮਾਤਰ ਨਾਲ ਜਨਮ ਮਰਨ ਦੇ ਦੁੱਖ ਕੱਟੇ ਜਾਂਦੇ ਹਨ ਉਸ ਉੱਤੇ ਕਿੰਤੂ ਉਸ ਉੱਤੇ ਕਿੰਤੂ ਮਨੁੱਖ ਦੀ ਮੂਰਖਮਤੀ ਦੀ ਹੱਦ ਹੈ ਮਨੁੱਖ ਦੀ ਮੂਰਖਮਤੀ ਦੀ ਹੱਦ ਹੈ ਜਿਸ ਨੂੰ ਆਪਾ ਸਮਰਪਿਤ ਹੋਵੇ ਜਿਸ ਨੂੰ ਆਪਾ ਸਮਰਪਿਤ ਹੋਵੇ ਫਿਰ ਉੱਥੇ ਮਾਨ ਕੀ ਤੇ ਅਪਮਾਨ ਕੀ ਫਿਰ ਉੱਥੇ ਮਾਨ ਕੀ ਅਪਮਾਨ ਕੀ ਮੇਰਾ ਮਾਨ ਅਪਮਾਨ ਸਭ ਤੇਰਾ ਹੈ ਮੇਰਾ ਮਾਨ ਅਪਮਾਨ ਸਭ ਤੇਰਾ ਹੈ ਮੇਰੇ ਦੁੱਖ ਸੁੱਖ ਸਭ ਤੇਰੇ ਨਾਂ ਹਨ ਮੇਰੇ ਦੁੱਖ ਸੁੱਖ ਸਭ ਤੇਰੇ ਨਾਂ ਹਨ ਜਿੱਥੇ ਤੂੰ ਹੈ ਜਿੱਥੇ ਤੂੰ ਹੈ ਉੱਥੇ ਬਸ ਤੂੰ ਹੀ ਹੈ ਮੈਨੂੰ ਤਾਂ ਲੋੜੀ ਦੀ ਹੈ ਬਖਸ਼ਿਸ਼ ਸਿਰਫ ਬਖਸ਼ਿਸ਼ ਮੈਨੂੰ ਤਾਂ ਲੋੜੀ ਦੀ ਹੈ ਬਖਸ਼ਿਸ਼ ਸਿਰਫ ਬਖਸ਼ਿਸ਼